ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਵਿਸ਼ਾ ਹੈ ਮਿਥਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਦੋਂ ਸਨਾਤਨ ਧਰਮ ਦੀਆਂ ਪੁਰਾਣਿਕ ਕਥਾਵਾਂ ਕ੍ਰਿਸ਼ਨ ਮਹਾਰਾਜ ਅਤੇ ਰਾਮਚੰਦਰ ਮਹਾਰਾਜ ਦੇ ਜੀਵਨ ਸੰਬੰਧੀ ਘਟਨਾਵਾਂ ਦਾ ਜ਼ਿਕਰ ਆਉਂਦਾ ਹੈ ਤਾਂ ਕਾਮਰੇਡੀ ਤਰਕਸ਼ੀਲ ਅਤੇ ਮਸ਼ੀਨਰੀ ਕਾਲਜ ਦੀ ਸੋਚ ਵਾਲੇ ਇਹਨਾਂ ਨੂੰ ਮਿਥਿਹਾਸ ਦਾ ਨਾਮ ਦੇ ਕੇ ਮੁੱਢੋਂ ਹੀ ਖਾਰਜ ਕਰ ਦਿੰਦੇ ਹਨ ਆਪਣੀ ਇਸ ਗੱਲ ਨੂੰ ਮਜ਼ਬੂਤ ਕਰਨ ਲਈ ਕਹਿੰਦੇ ਹਨ ਕਿ ਮਹਾਤਮਾ ਗਾਂਧੀ ਜੀ ਵੀ ਰਮਾਇਣ ਅਤੇ ਮਹਾਭਾਰਤ ਨੂੰ ਨਾਵਲ ਹੀ ਸਮਝਦੇ ਸਨ ਇਸੇ ਤਰ੍ਹਾਂ ਸੰਸਾਰ ਅਤੇ ਜੀਵ ਉਤਪਤੀ ਅਤੇ Hindu ਧਾਰਮਿਕ ਕਿਤਾਬਾਂ ਦੀ ਸਮੇਂ ਦੇ ਯੁੱਗਾਂ ਦੀ ਵੰਡ ਨੂੰ ਮਨ ਘੜਤ ਗੱਲਾਂ ਕਹਿੰਦੇ ਹਨ ਸਭਿਅਤਾ ਦੇ ਵਿਕਾਸ ਲਈ ਡਾਰਵਿਨ ਦੀ ਥਿਊਰੀ ਨੂੰ ਆਧਾਰ ਬਣਾ ਕੇ ਕੇਵਲ 5000 ਸਾਲ ਪੁਰਾਣੀ ਮੰਨਦੇ ਹਨ ਅਤੇ ਹਰ ਗੱਲ ਲਈ ਸਾਇੰਸ ਨੂੰ ਸਹੀ ਮੰਨ ਕੇ ਪਰਲੋਕ ਨਰਕ ਸੁਰਗ ਧਰਮ ਰਾਜ ਭੂਤ ਪ੍ਰੇਤ ਨੂੰ ਅੰਧ ਵਿਸ਼ਵਾਸ ਜ਼ਹਾਲਤ ਅਤੇ ਮੂਰਖਤਾ ਦਾ ਨਾਮ ਦਿੰਦੇ ਹਨ ਹੁਣ ਸਾਇੰਸ ਦੀਆਂ ਕਾਢਾਂ ਨੇ ਇਹਨਾਂ ਦੀ ਇਹ ਸਾਇੰਟਿਫਿਕ ਸੋਚ ਦੀਆਂ ਧੱਜੀਆਂ ਉਡਾਣੀਆਂ ਸ਼ੁਰੂ ਕਰ ਦਿੱਤੀਆਂ ਹਨ 1997-98 ਵਿੱਚ ਦਾਸ ਨਿਊਯਾਰਕ ਵਿੱਚ ਸੀ ਇੱਕ ਦਿਨ ਟੀਵੀ ਤੇ ਵਿਖਾਇਆ ਕਿ ਬਰਫ਼ ਵਿੱਚ ਦੱਬਿਆ ਹੋਇਆ ਮਨੁੱਖੀ ਪਿੰਜਰ ਨਿਕਲਿਆ ਜਿਸ ਕੋਲ ਥੈਲੇ ਵਿੱਚ ਕਣਕ ਦੇ ਦਾਣੇ ਸਨ ਨਾਲ ਹੀ ਦੱਸਿਆ ਗਿਆ ਕਿ ਲੈਬੋਰਟਰੀ ਵਿੱਚ ਟੈਸਟ ਕਰਨ ਤੋਂ ਪਤਾ ਚੱਲਿਆ ਹੈ ਕਿ ਇਹ ਪਿੰਜਰ 50000 ਸਾਲ ਪੁਰਾਣਾ ਹੈ ਇਸ ਤੋਂ ਸਿੱਧ ਹੋ ਗਿਆ ਕਿ 50000 ਸਾਲ ਪਹਿਲਾਂ ਵੀ ਸਭ्यता ਸੀ ਜਿੱਥੇ ਕਣਕ ਆਦ ਦੀਆਂ ਫਸਲਾਂ ਬੀਜੀਆਂ ਜਾਂਦੀਆਂ ਸਨ ਸਾਇੰਸਦਾਨਾਂ ਨੇ ਮੰਨ ਲਿਆ ਹੈ ਕਿ ਸਾਡਾ ਦੇਸ਼ ਦੱਖਣੀ ਅਫਰੀਕਾ ਨਾਲ ਟੁੱਟ ਕੇ ਵੱਧਦਾ ਵੱਧਦਾ ਜਦ ਏਸ਼ੀਆਈ ਮਹਾਦੀਪ ਨਾਲ ਜਾ ਟਕਰਾਇਆ ਇਸ ਉਥਲ-ਪੁਥਲ ਨਾਲ ਧਰਤੀ ਦਾ ਇੱਕ ਹਿੱਸਾ ਉੱਪਰ ਉੱਠ ਕੇ ਹਿਮਾਲਿਆ ਪਰਬਤ ਬਣ ਗਿਆ ਇਹ ਇਲਾਕਾ ਕਿਸੇ ਸਮੇਂ ਸਮੁੰਦਰ ਹੁੰਦਾ ਸੀ ਇਸ ਲਈ ਹਿਮਾਲਿਆ ਪਰਬਤ ਦੀਆਂ ਉੱਪਰਲੀਆਂ ਚੋਟੀਆਂ ਤੋਂ ਸਮੁੰਦਰੀ ਘੋਗੇ ਅਤੇ ਸਮੁੰਦਰੀ ਜੀਵਾਂ ਦੇ ਕੰਕਾਲ ਮਿਲੇ ਹਨ ਸਾਡੇ ਦੇਸ਼ ਦਾ ਜੋਧਪੁਰ ਦੇ ਆਸ-ਪਾਸ ਦਾ ਇਲਾਕਾ ਕਦੇ ਸਮੁੰਦਰ ਹੁੰਦਾ ਸੀ ਇੱਥੇ ਦੀ ਧਰਤੀ ਦਾ ਖਾਰਾ ਪਾਣੀ ਰੇਤ ਦੇ ਮੋٹے ਕਣ ਅਤੇ ਚਟਾਨਾਂ ਦੀ ਬਣਤਰ ਇਸ ਗੱਲ ਦੇ ਸਬੂਤ ਹਨ ਚਟਾਨਾਂ ਵਿੱਚ ਦਬ ਕੇ ਸਮੁੰਦਰੀ ਜੀਵਾਂ ਦੇ ਕੰਕਾਲ ਦੇ ਬਣੇ ਕੁਦਰਤੀ ਚਿੱਤਰ ਇਸ ਗੱਲ ਦੀ ਪ੍ਰੋੜਤਾ ਕਰਦੇ ਹਨ ਬਹੁਤ ਪੁਰਾਣੀ ਗੱਲ ਛੱਡ ਦਈਏ ਸਾਡੇ ਦੇਖਦੇ ਹੀ ਕਿੰਨਾ ਕੁਝ ਬਦਲ ਗਿਆ ਮੁਗਲ ਰਾਜ ਵੇਲੇ ਜਮਨਾ ਲਾਲ ਕਿਲੇ ਦੇ ਕੋਲੋਂ ਲੰਘਦੀ ਸੀ ਰਾਵੀ ਲਾਹੌਰ ਦੇ ਸ਼ਾਹੀ ਕਿਲੇ ਨਾਲ ਖਹਿ ਕੇ ਲੰਘਦਾ ਸੀ ਇਸ ਲਈ ਭਾਈ ਬਿਧੀ ਚੰਦ ਨੇ ਸ਼ਾਹੀ ਕਿਲੇ ਵਿੱਚੋਂ ਸਣੇ ਘੋੜੇ ਰਾਵੀ ਵਿਛਾਲ ਮਾਰੀ ਸੀ ਜਦ ਕਿ ਇਹ ਦੋਨੋਂ ਦਰਿਆ ਅੱਜ ਆਪਣੀ ਜਗ੍ਹਾ ਤੋਂ ਕਈ ਕਿਲੋਮੀਟਰ ਦੂਰ ਵਗ ਰਹੇ ਹਨ ਭੂਗੋਲਿਕ ਵਿਗਿਆਨੀ ਮੰਨ ਗਏ ਹਨ ਕਿ ਹਰਿਆਣੇ ਦੇ ਨਾਰਨੌਲ ਮਹਿੰਦਰਗੜ੍ਹ ਦਾਦਰੀ ਆਦਿ ਦੇ ਇਲਾਕੇ ਵਿੱਚ ਸਰਸਵਤੀ ਨਦੀ ਵਗਦੀ ਹੁੰਦੀ ਸੀ ਜਿਸ ਦਾ ਜ਼ਿਕਰ ਸਨਾਤਨ ਧਰਮ ਦੇ ਗ੍ਰੰਥਾਂ ਵਿੱਚ ਆਮ ਮਿਲਦਾ ਹੈ ਜਿਸ ਨੂੰ ਇਤਿਹਾਸ ਕਹਿ ਕੇ ਨਕਾਰ ਦਿੱਤਾ ਜਾਂਦਾ ਹੈ ਇਸ ਭੂਗੋਲਿਕ ਉਥਲ-ਪੁਥਲ ਵਿੱਚ ਕਿਹੜੀ-ਕਿਹੜੀ ਸੱਭਿਅਤਾ ਅਲੋਪ ਹੋ ਗਈ ਕੁਝ ਕਿਹਾ ਨਹੀਂ ਜਾ ਸਕਦਾ ਕ੍ਰਿਸ਼ਨ ਜੀ ਨਾਲ ਸੰਬੰਧਿਤ ਜੀਵਨ ਘਟਨਾਵਾਂ ਨੂੰ ਮਿਥਿਹਾਸ ਕਹਿ ਕੇ ਨਕਾਰਨ ਵਾਲਿਆਂ ਨੂੰ ਸ਼ਾਇਦ ਨਹੀਂ ਪਤਾ ਕਿ ਉਹਨਾਂ ਦੀ ਵਸਾਈ ਦਵਾਰਕਾ ਨਗਰੀ ਜੋ ਕਦੇ ਮਿਥ ਸੀ ਹੁਣ ਸੈਟੇਲਾਈਟ ਕੈਮਰਿਆਂ ਨੇ ਲੱਭ ਲਈ ਹੈ ਜੋ ਕਿ ਹਿੰਦ ਮਹਾਸਾਗਰ ਵਿੱਚ ਡੁੱਬੀ ਹੋਈ ਹੈ 5 5 2006 ਨੂੰ ਰਾਤ 9:30 ਵਜੇ ਵਿਸ਼ੇਸ਼ ਪ੍ਰੋਗਰਾਮ ਦਿਖਾਇਆ ਜਾ ਰਿਹਾ ਸੀ ਜਿਸ ਦਾ ਨਾਮ ਸੀ ਸੇਤੂ ਸਮੁੰਦਰ ਪੁਲ ਐਨਡੀਏ ਸਰਕਾਰ ਵੱਲੋਂ ਸ਼੍ਰੀ ਵਾਜਪਾਈ ਸਰਕਾਰ ਨੇ ਆਵਾਜਾਈ ਦੇ ਸਾਧਨਾਂ ਵਿੱਚ ਗਤੀ ਲਿਆਉਣ ਲਈ ਰਮੇਸ਼ਵਰ ਦੇ ਨੇੜੇ ਸਮੁੰਦਰੀ ਬੰਦਰਗਾਹ ਬਣਾਉਣ ਦਾ ਵਿਚਾਰ ਬਣਾਇਆ ਮਾਹਰ ਵਿਗਿਆਨਕਾਂ ਨੇ ਕਿਹਾ ਕਿ ਇਸ ਜਗ੍ਹਾ ਪਥਰੀਲੀ ਚਟਾਨਾਂ ਹਨ ਇਸ ਲਈ ਇੱਥੇ ਬੰਦਰਗਾਹ ਨਹੀਂ ਬਣ ਸਕਦੀ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਅਕਤੂਬਰ 2005 ਵਿੱਚ ਇਹ ਭੇਦ ਖੋਲ ਦਿੱਤਾ ਦੰਦ ਕਥਾ ਅਨੁਸਾਰ ਰਾਮਚੰਦਰ ਜੀ ਨੇ ਲੰਕਾ ਜਿੱਤਣ ਲਈ ਰਾਮੇਸ਼ਵਰ ਤੋਂ ਲੰਕਾ ਤੱਕ ਜੋ ਸਮੁੰਦਰੀ ਪੁਲ ਬਣਾਇਆ ਸੀ ਨਾਸਾ ਏਜੰਸੀ ਦੇ ਸੈਟੇਲਾਈਟ ਕੈਮਰਿਆਂ ਨੇ ਸਮੁੰਦਰ ਵਿੱਚ ਡੁੱਬਿਆ ਇੱਕ 30 ਕਿਲੋਮੀਟਰ ਲੰਬਾ ਪੁਲ ਲੱਭ ਲਿਆ ਹੈ ਇਹ ਪੁਲ ਚਟਾਨੀ ਪੱਥਰਾਂ ਨੂੰ ਚੂਨੇ ਨਾਲ ਜੋੜ ਕੇ ਬਣਾਇਆ ਗਿਆ ਹੈ ਵਿਗਿਆਨੀਆਂ ਦੀ ਖੋਜ ਅਨੁਸਾਰ ਇਹ ਪੁਲ 17 ਲੱਖ 50 ਹਜ਼ਾਰ ਸਾਲ ਪੁਰਾਣਾ ਹੈ ਨਾਸਾ ਏਜੰਸੀ ਨੇ ਸਭ ਤੋਂ ਪੁਰਾਣਾ ਪੁਲ ਹੋਣ ਕਾਰਨ ਇਸ ਨੂੰ ਬਾਬਾ ਆਦਮ ਦਾ ਪੁਲ ਦਾ ਨਾਮ ਦਿੱਤਾ ਹੈ 16/1/2008 ਤੋਂ ਜੀ ਨਿਊਜ਼ ਤੇ ਲਗਾਤਾਰ ਕਈ ਦਿਨ ਤੋਂ ਪ੍ਰੋਗਰਾਮ ਦਿਖਾਇਆ ਜਾ ਰਿਹਾ ਹੈ ਕਿ ਰਾਵਣ ਜਿੰਦਾ ਹੈ ਇਸ ਵਿੱਚ ਸ਼੍ਰੀਲੰਕਾ ਸਰਕਾਰ ਦੀ ਖੋਜ ਕਮੇਟੀ ਦੇ ਤੱਥਾਂ ਦੇ ਆਧਾਰ ਤੇ ਰਾਵਣ ਦਾ ਸ਼ਹਿਰ ਜਿੱਥੇ ਸੀਤਾ ਕੈਸੀ ਸੀ ਅਤੇ ਜਿੱਥੇ ਰਾਵਣ ਰਾਮ ਯੁੱਧ ਹੋਇਆ ਸੀ ਆਦੀ ਸਾਰੀਆਂ ਚੀਜ਼ਾਂ ਦਿਖਾਈਆਂ ਜਾ ਰਹੀਆਂ ਹਨ ਸਾਇੰਸਦਾਨ ਤਾਂ ਮੰਨ ਜਾਣਗੇ ਪਰ ਤਰਕਵਾਦੀ ਫਿਰ ਵੀ ਮਿਥਿਹਾਸ ਅਤੇ ਅੰਧਦ ਵਿਸ਼ਵਾਸੀ ਕਹਿਣਗੇ ਕਿਉਂਕਿ ਉਹ ਕਦੇ ਵੀ ਇਹਨਾਂ ਗੱਲਾਂ ਨੂੰ ਮੰਨਣ ਨੂੰ ਤਿਆਰ ਨਹੀਂ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ